ઓહ ગુરુજી જીન મસ્તકી ધુરી હાલ લિખિયા વાલા લિખિયા તીના સદગુર મિલ્યા આરામ રાજી યકિયાને અંધેર રાત કટિયા ਗੁਰ ਗਿਆਨ ਘਟ ਬਲਿਆ ਹਰ ਲਤਾ ਰਤਨ ਪਦਾਰਥੋਂ ਫਿਰ ਬੋੜੀ ਨ ਚਲਿਆ ਜਨ ਨਾਨਕ ਜੀ ਨਾਨਕ ਨਾਮੇ ਅਰਾਧਿਆ ਵਾ ਵਾ ਅਰਾਧ ਹਰ ਮਿਲਿਆ ਹਾਂ ਜਿਨ ਮਸਤਕ ਦੁਇ सतकर्तार श्लोक महला पहला नानक मेर शरीर का एक रस रसवाओ जुग जुग फिर वटाइए ज्ञानी बुझेता हो सदुग संतो का धर्म गे रसवाओ रेते रस जते का जोर गे रसवाओ द्वापुर रस तपे का सत गे रसवाओ कल युग रस गन का कूड़ गे रसवाओ महला पहला शाम कहे से तुम्बर स्वामी सच में अच्छे साच रहे सबको सच समावे रिग कह रहा भरपूर राम नाम देवा में सूर नाले प्रच जाए नानक तो वखंतर पाए जुज में जोर छली चंद्रावल कान कृष्ण जादम भया पारजात गोपी ले आया बिंद्रा बन में रंग किया पल में वेद अथर बन हुआ ना खुदाई अलो बया नील बस्त्र ले कपड़े पहरे तुरुक पठानी अमल किया ਚਾਰੇ ਵੇਦੋ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾਏ ਤਉ ਨਾਨਕ ਮੋਖ ਅੰਤਰ ਪਾਏ ਪੌੜੀ ਸਤਿਗੁਰ ਵੇਖੋ ਵਾਰਿਆ ਜਿਤ ਮਿਲਿਏ ਵਾ ਕਸਮ ਸਮਾਲੇ ਅਜਨ ਕਰ ਉਪਦੇਸ਼ ਗਿਆਨ ਅੰਜਨ ਲਿਆ ਇਨੀ ਨੇਤਰੀ ਵਾ ਜਗਤ ਨਿਹਾਲਿਆ ਸਮ ਛੋੜ ਦੂਜੇ ਲਗੇ ਦੁਬੇਵਾ ਸੇਵਣ ਜਾਰਿਆ ਸਤਗੁਰੂ ਹੈ ਪੋਇਥਾ ਨਿਰਲੇਵਾ ਵਾਵਾ ਕਿਨੇ ਵਿਚਾਰਿਆ ਕਰ ਕਿਰਪਾ ਵਾਵਾ ਪਰ ਉਤਾਰਿਆ ਪਰ ਉਤਾਰਿਆ ਪਰ ਉਤਾਰਿਆ ਬੋਲਣਾ ਜੀ ਸ੍ਰੀ ਵਾਹਿਗੁਰੂ ਪੜੀ ਸਤਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾ ਉਪਦੇਸ਼ ਗਿਆਨ ਅਨੰਦਿਆ ਇਨ ਨੇਤਰੀ ਜਗਤ ਨੇ ਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਇ ਥਾ ਵਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਓਏ ਗੁਰੂ ਜਿਨ ਐਸ ਹਰ ਨਾਮ ਨਾ ਚੇਤਿਓ ਸੇ ਕਹਿ ਜਗ ਆਏ RAM ਰਾਜੇ ਸੇ ਕਹਿ ਜਗ ਆਏ RAM ਰਾਜੇ यो मानसी जन्म में दुर्लभ है नाम बिन बिरथा सब जाए नाम बिन बिरथा सब जाए गुणवत हर नाम न बीजियो अगे भूखा क्या खाए अगे भूखा क्या खाए ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕੇ ਹਰ ਭਾਏ ਨਾਨਕੇ ਹਰ ਭਾਏ ਸਭ ਕਰਤਾਰ ਸ਼ਲੋਕ ਮਹਿਲਾ ਪਹਿਲਾ ਸਿਮਲ ਦੁਖ ਸਰਾਇਰਾ ਆਦਿ ਗਤ ਮੁਚ ਓ ਜੁਆ ਮੇ ਆਸ ਕਰ ਜਾਣ ਰਸੇ ਕੀ फल फिके फुल बक बके कमलिया में पत मिठ नीवी नानका गुण चंगिया तत् सब को निवे आपको पर को निवे न को धरता राज तोलिए निवे सगारा हो अपराधी दूणा निवे जो हंता मिर्गा किसने वाये क्या थिए नरदे कसुदे जा महला पहला पढ़ पुस्तक संध्या बादन सिल पूज स्मगल समादन मुख जूड़ बे बुखन सारन त्रैपाल तिहाल विचारन गलमाला तिलक लिलाटंग दो धोती वस्त्र कपाटंग ये जान ब्रह्मं कर्मं सबको करने चौ कर्मं कौ नानक ने चौंध्यावे विन सतगुरु वाट न पावे तोड़ी कपड़ रूप सुहावना छड़ दुनिया वा ਅੰਦਰ ਜਾਵਣਾ ਮੰਦਾ ਚੰਗਾ ਆਵਣਾ ਆਪੇ ਹੀ ਵਾ ਕੀਤਾ ਪਾਵਣਾ ਹੁਕਮ ਕੀਏ ਮਨ ਪਾਉਂਦੇ ਰਾ ਪੀੜੇ ਵਾ ਅੱਗੇ ਜਾਣਾ ਨੰਗਾ ਰੋਜ ਕੀ ਚਾਲਿਆ ਤਾਂ ਦੀ ਸੇਵਾ ਵਾ ਵਖਰਾ ਕਰਿਓ ਗਣਵਾ ਪਛੋਤਾਵਣਾ ਪਛੋਤਾਵਣਾ ਪਛੋਤਾਵਣਾ ਬੋਲਣਾ ਜੀ ਸ੍ਰੀ ਵਾਹਿਗੁਰੂ ਪੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੈ ਖੜਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ